ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾ ਹਮਨੀ ਆਵੇ ਵਾਰੋ ਵਾਰ ਜੁਟੇ ਜੁਟਾ ਮੁਖਵਸਾ ਹੋਏ ਕੋ ਖਵਾ ਨਿਤਨ ਹੋਏ ਕੋ ਐਵੇਂ ਜਿਵੇਂ ਔਰਤਾਂ ਨੂੰ ਇਹ ਜਿਹੜੀ ਮੰਥਲੀ ਦਾ ਰੋਗ ਹੈ ਤੇ ਕੋਣ ਇਹ ਅਸ਼ਲੀਲ ਗੱਲ ਹੈ ਇੱਕ ਸੋਚਿਆ ਜਾਵੇ ਜਿਵੇਂ ਉਹ ਸੋਚਦੇ ਨੇ ਵਿਦਵਾਨ ਇਹਦੀ ਕੀ ਲੋੜ ਸੀ ਜੇ ਇੱਥੇ ਕਰਦੀ ਗੱਲ ਇਹਦਾ ਅਸ਼ਲੀਲ ਹੈ ਤੇ ਲੋੜ ਸੀ ਪਰ ਗਿਆਨ ਦੇ ਵਿੱਚ ਇਹ ਕਿਉਂ ਕੀਤੀ ਕੋਈ ਲੋੜ ਹੀ ਨਹੀਂ ਸੀ ਇੱਥੇ ਤਾਂ ਹੋਰ ਵੀ ਕਿਸੇ ਗੱਲ ਕਹਿ ਕੇ ਸਮਝਾਈ ਜਾ ਸਕਦੀ ਇਹ ਪਿਛਾ ਹੈ ਗੁਰਬਾਣੀ ਵਿੱਚ ਥੋੜੀ ਜਿਹੀ ਗੱਲ ਕਹਿ ਕੇ ਦੇਖੀ ਵੀ ਇਹ ਬਰਦਾਸ਼ਤ ਕਰਨਗੇ ਇਹ ਗੱਲ ਕਹੀ ਤੇ ਇਹਨਾਂ ਤੇ ਕੀ ਅਸਰ ਪੈਂਦਾ ਮਨ ਵਿਚਲਤ ਹੁੰਦਾ ਆ ਮਨ ਤੇ ਕਿਆ ਰਹਿੰਦਾ ਉੱਥੇ ਹੀ ਰਹਿੰਦਾ ਟਿਕਿਆ ਹੋਇਆ ਜਿੱਥੇ ਟਿਕਿਆ ਹੋਇਆ ਸੀ ਮਨ ਨੂੰ ਟਕਾ ਕੇ ਗੱਲ ਕਹੀ ਆ ਚੁੰਡੀ ਵੱਟ ਕੇ ਦੇਖੀ ਆ ਵੀ ਇਹਨੂੰ ਪਤਾ ਲੱਗਦਾ ਚੁੰਡੀ ਨਾ ਆ ਇਹਨੂੰ ਪਤਾ ਹੀ ਨਹੀਂ ਸਰੀਰ ਨਾਲ ਜੁੜਿਆ ਹੋਇਆ ਨਹੀਂ ਹੈ ਇੱਕ ਸਾਖੀ ਹੈ ਦੋ ਜਾਣੇ ਕਿਹੜੇ ਕਿਹੜੇ ਨੇ ਹੋਰ ਦੱਸੇ ਬੈਠੇ ਨੇ ਹਾਂ ਲੱਖ ਵੀ ਚੰਦਰ ਸ੍ਰੀ ਚੰਦ ਪਤਾ ਨਹੀਂ ਦੋਹਾਂ ਦੀ ਸਾਖੀ ਬਣਾਈ ਹੋਈ ਹੈ ਅਗਰ ਗੁਰੂ ਨਾਨਕ ਨੇ ਦਿੱਤੀ ਸੂਈ ਦੋਹਾਂ ਜੋ ਕਿਹਨੂੰ ਗੱਦੀ ਦੇਣੇ ਕਹਿੰਦੇ ਵੀ ਸੂਈ ਚ ਭੋਖ ਕੇ ਦੇਖਿਓ ਜਿਹਨੂੰ ਤਾਂ ਪਤਾ ਲੱਗ ਗਿਆ ਸੂਈ ਚ ਭੋਈ ਤੇ ਉਹ ਤਾਂ ਕਾਬਲ ਨਹੀਂ ਹੈ ਜਿਹਨੂੰ ਸੂਈ ਸਾਰੀ ਉਹ ਜਮਹੂਰਤੀ ਪਤਾ ਹੀ ਨਾ ਲੱਗਿਆ ਉਹ ਠੀਕ ਹੈ ਸਰੀਰ ਨਾਲ ਜੁੜਿਆ ਹੈ ਜਿਹੜਾ ਸੂਈ ਦਾ ਪਤਾ ਲੱਗਿਆ ਗਿਆ ਸਰੀਰ ਨਾਲ ਜੁੜਿਆ ਬੈਠਾ ਤਾਂ ਕਾਹਦੀ ਸਮਾਧੀ ਹੈ ਉਹਦੀ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਗੁਰਬਾਣੀ ਵਿਚਾਰ ਤੋਂ ਥੱਲੇ ਨੇ ਗੁਰਬਾਣੀ ਤੇ ਵਿਚਾਰ ਦਾ ਸਰੀਰ ਤੋਂ ਤਾਂ ਲੈ ਜਾਂਦਾ ਦਸਮ ਪਾਜਾ ਕਹਿੰਦੇ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਜਦ ਜਾਂ ਬੁੱਧ ਸੁੱਧ ਗਵਾਲੀ ਤਾਂ ਕੀ ਸੁਣਿਆ ਕੀ ਨਹੀਂ ਸੁਣਿਆ ਉਹ ਹੋਰ ਹੈ ਤੋਂ ਮਿਸਾਲ ਦਿੱਤੀ ਹੈ ਮਿਸਾਲ ਕੁਝ ਵੀ ਦਿੱਤੀ ਜਾ ਸਕਦੀ ਹੈ ਦਿੱਤੀ ਫਿਰ ਕਿਉਂ ਅਸਲ ਦੇ ਵਿੱਚ ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ ਤਿੰਨ ਲੋਕ ਦੇ ਵਿੱਚ ਹੀ ਹੈ ਗੱਲ ਵਾਰਤਾ ਹੈ ਜੇ ਤਿੰਨ ਲੋਕ ਦਾ ਗਿਆਨ ਹੈ ਤਾਂ ਵਿੱਚ ਹੀ ਹੈ ਨਾ ਫਿਰ ਵਿੱਚ ਹੀ ਹੈ ਤਿੰਨ ਲੋਕ ਦਾ ਗਿਆਨ ਉਹਨਾਂ ਨੇ ਪਹਿਲੇ ਨੰਬਰ ਤੇ ਰੱਖਿਆ ਸੀ ਇਹ ਵਿਸ਼ਾ ਪੰਜ ਵਿਸ਼ੇ ਨੇ ਸਾਡੇ ਪੰਜ ਔਗਣ ਨੇ ਕੀ ਨਾਮ ਲੈ ਤੇ ਔਗਣ ਜਾਗਦਾ ਹੈ ਇਸ ਔਗਣ ਤੇ ਹੁਣ ਤੱਕ ਦੇ ਨਾਮ ਦਾ ਕੀ ਪ੍ਰਭਾਵ ਪਿਆ ਹੈ ਸਵਾਲ ਇਹ ਤਿੰਨ ਚਾਰ ਸਪਰੇਆਂ ਕਰਤੀਆਂ ਇਹਦੇ ਪੱਤੇ ਮੁੜੇ ਨੇ ਉਹ ਇਹ ਤੇ ਕੋਈ ਅਸਰ ਨਹੀਂ ਹੋਇਆ ਜੇ ਸਪਰੇ ਕਰਦੀ ਹੈ ਨਾ ਇੱਕ ਵੀ ਜੇ ਖਾਦ ਪਾ ਦਈਏ ਖਾਦ ਦਾ ਉਹ ਸਪਰੇ ਉਹ ਜਿਹੜੇ ਜੀਤੀ ਜਿਹਨੂੰ ਆਪਾਂ ਮਾਰਨ ਵਾਸਤੇ ਜਿਹੜੀ ਫਸਲ ਨੂੰ ਸਪਰੇ ਕੀਤੀ ਹੈ ਉਹ ਅਸਰ ਖਾਦ ਨਹੀਂ ਲੈ ਸਕਦੀ ਫਿਰ ਉਹ ਨਹੀਂ ਲੈ ਰਹੀ ਧਰਤੀ ਤੇ ਅਸਰ ਇਹ ਤੇ ਸਪਰੇ ਕਰਕੇ ਨੂੰ ਖਾਦ ਪਾ ਕੇ ਦੇਖੀ ਖਾਦ ਹੈ ਨਾ ਇਹਦਾ ਨਾਮ ਲੈਣਾ ਹੀ ਖਾਦ ਪਾਉਣੀ ਹੁੰਦੀ ਇਹ ਤੇ ਅਸਰ ਹੁੰਦਾ ਕੁਝ ਪੌਦਾ ਫਿਰ ਜਾਗਦਾ ਜੇ ਨਹੀਂ ਜਾਗਦਾ ਦਸੋਂ ਨਾ ਫਿਰ ਕੈਪਟਨ ਸੁਰੇ ਦਾ ਖੋਲਤਾ ਵੀ ਦੇਖੀ ਹੁਣ ਜਾਗ ਰੱਖਦੀ ਜਾਗਦਾ ਜਿਹੜਾ ਸੁੱਕੇਗਾ ਜੜਾਂ ਤੱਕ ਸਕਾਰਤਾ ਜੇ ਜੇ ਉਹ ਖਾਦ ਪਾਏ ਤੇ ਫਿਰ ਜਾ ਗਿਆ ਹੈ ਨਾ ਮਤਲਬ ਜੜਾਂ ਠੀਕ ਸੀ ਉਹਦੀ ਉੱਤੋਂ ਉੱਤੇ ਸੀ ਜੜਾਂ ਦੀ ਸੁੱਕੀ ਉਹ ਜੜਾਂ ਟੈਸਟ ਕੀਤੀ ਤੇ ਜੜਾਂ ਦਾ ਨਹੀਂ ਰਹੀ ਉਹਨੂੰ ਕੀ ਜਾਣ ਵਿਚਾਰੇ ਵਿਦਵਾਨ ਵੀ ਕੀ ਗੱਲ ਹੈ ਕੀ ਟੈਸਟ ਕਰ ਰਹੇ ਨੇ ਉਹ ਚੈਪਟਰ ਸਭ ਤੋਂ ਬਾਅਦ ਰੱਖਿਆ ਸਾਹਿਬ ਦਾ ਦਸਮ ਪਾਸ਼ਾ ਸਾਖਤਾ ਨੇ ਸਭ ਤੋਂ ਪਹਿਲਾਂ ਰੱਖਿਆ ਹੈ ਜਿਹੜਾ ਆਪਾਂ ਪੜ੍ਹਦੇ ਆ ਨਾ ਤਾਂ ਪਹਿਲਾਂ ਨਾ ਕ੍ਰੋਧ ਦੂਏ ਨੰਬਰ ਤੇ ਆ ਨਾ ਲੋਭ ਤੀਏ ਨੰਬਰ ਤੇ ਕਾਮ ਕ੍ਰੋਧ ਲੋਭ ਤੀਏ ਨੰਬਰ ਤੇ ਆ ਮੋਹ ਚੌਥੇ ਨੰਬਰ ਤੇ ਆ ਨਾ ਹੰਕਾਰ ਪੰਜਵੇਂ ਨੰਬਰ ਇਹਨਾਂ ਨੇ ਕੀਤਾ ਹੰਕਾਰ ਪਹਿਲੇ ਨੰਬਰ ਹਉਮੈ ਨਾਵੇ ਨਾਲ ਕ੍ਰੋਧ ਕ੍ਰੋਧ ਨਾਮ ਦਾ ਵਿਰੋਧ ਕੋਨਾ ਵਰ ਦਾ ਨਾਮ ਧਾਈ ਨਹੀਂ ਉਹਨਾਂ ਵਰ ਉਹਨਾਂ ਵਰ ਦਾ ਨਾਮ ਧਾਈ ਟਾਰਗੇਟ ਕੀ ਹੈ ਸਾਡਾ ਰਾਜਾ ਕੌਣ ਹੈ ਰਾਜਾ ਹੈਗਾ ਇਹਨਾਂ ਦੇ ਵਿੱਚ ਹੋਵੇ ਦੁੱਖਾ ਰਾਜੇ ਤੇ ਟਾਰਗੇਟ ਕੀਤਾ ਦੇਖੋ ਨਾ ਉਹਨਾਂ ਨੇ ਮਾਰਿਆ ਜਿਹੜਾ ਲੀਡਰ ਮਾਰਿਆ ਤਾਲਬਾਨ ਦਾ ਲੀਡਰ ਮਾਰਿਆ ਦੂਏ ਤਾਂ ਮਰਦੇ ਰਹੇ ਲੀਡਰ ਟਾਰਗੇਟ ਦਾ ਲੀਡਰ ਸੀ ਉਹਨਾਂ ਦਾ ਸਿਆਣੇ ਲੀਡਰ ਨੂੰ ਟਾਰਗੇਟ ਕਰਦੇ ਹੁੰਦੇ ਦਸਮ ਪਾਸ਼ਾ ਵੀ ਕਹਿੰਦੇ ਭੂਖ ਬਿਨਾ ਕਰੇ ਕੌਣ ਲੜਾਈ ਰਾਜਾ ਮਾਰ ਦਿਓ ਦੁਨੀਆ ਮਾਰੀ ਦੀ ਉਹਨਾਂ ਨੇ ਤਾਰਾ ਨੂੰ ਨਿਸ਼ਾਨਾ ਬਣਾਇਆ ਤਾਰਾ ਨੂੰ ਮਾਰਤਾ ਕਿਲੇ ਤੋਂ ਫੜ ਕੇ ਐਸ ਕਿਸਮ ਦੀ ਯੁੱਧ ਨੀਤੀ ਰਚੀ ਤਾਰਾ ਨੂੰ ਜੋ ਉਹਨਾਂ ਦਾ ਪਲਾਨ ਸੀ ਪਲਾਨ ਬਤਾਓ ਐਸੀ ਯੁੱਧ ਦਿੱਤੀ ਸੀ ਕਿਲੇ ਤੇ ਖੜੇ ਰਹੇ ਜਦ ਕਿਲੇ ਦੇ ਬਿਲਕੁਲ ਨੇੜੇ ਆ ਗਈ ਲੜਾਈ ਉਹਨਾਂ ਨੇ ਕਿਹਾ ਵੀ ਲੜਨਾ ਨਹੀਂ ਹੈ ਪਿਛੇ ਮੁੜੀ ਜਾਣਾ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਫਤਿਹ ਹੋ ਗਈ ਤਾਰਾ ਉਹਦੇ ਖੜਾ ਹੋ ਗਿਆ ਹੁਣ ਤਾਂ ਵੜ ਗਏ ਉੱਧਰ ਜਾ ਕੇ ਕਿਲੇ ਦੇ ਉਹਨਾਂ ਨੇ ਕਿਲੇ ਤੋਂ ਫੜਿਆ ਨਾ ਚੀਰ ਤਾਰਾ ਨੂੰ ਪੱਥੇ ਮਾਰਦਾ ਗੱਲ ਖਤਮ ਹੋ ਗਈ ਬਾਕੀ ਦਾ ਫੌਜ ਭਾਈ ਸੀ ਸਾਡੇ ਬਾਹਰ ਉਸੇ ਮਾਰਿਆ ਗਿਆ ਜਦ ਬਾਕੀ ਤਾਂ ਮਜ਼ਾ ਆਇਆ ਤੈਨੂੰ ਸਭ ਹੋਏ ਉਹ ਬਿਨਾ ਕਰੇ ਉਹ ਲੜਾਈ ਰਾਜੀਵ ਨਾਲ ਲੜਨਾ ਕਿਹਨੇ ਸੀ ਜਿਹੜੇ ਇਹਨਾਂ ਨੇ ਬਿਗਲ ਵਜਾਤੇ ਵਿਚਾਰ ਖਤਮ ਹੋ ਗਈ ਤਾਂ ਰਾਜਾ ਮਾਰਿਆ ਬਸ ਸਾਰੇ ਡੱਡੇ ਪੈ ਗਏ ਦੂਜੇ ਨੇ ਲੜਨਾ ਕਾਦੇ ਕਿਹਦੇ ਵਾਸਤੇ ਲੜਨਾ ਸੀ ਫੌਜੀਆਂ ਨੇ ਕਿਹਦੇ ਵਾਸਤੇ ਮਰਨਾ ਸੀ ਦੂਜਾ ਤਾਂ ਕੋਈ ਵਾਰਸ ਹੀ ਨਹੀਂ ਹੈ ਇਸ ਕਰਕੇ ਟਾਰਗੇਟ ਕਿਹਨੂੰ ਰੱਖਿਆ ਹੋ ਮੈਨੂੰ ਰੱਖਿਆ ਟਾਰਗੇਟ ਨਾਮ ਦਾ ਵਿਰੋਧ ਤੇ ਹੋਮਨ ਖੜੀ ਹੈ ਬਾਕੀ ਦਾ ਸਾਰੇ ਉਹਦੇ ਸਿਰਪਾ ਸਾਰਾ ਆ ਰਹੇ ਨੇ ਸਿਰਪਾ ਸਾਰਾ ਨਾ ਕੀ ਹੁੰਦਾ ਕਬੀਰ ਵੀ ਇਹ ਕਹਿੰਦਾ ਮਾਰਾ ਹੈ ਮਾਰਾ ਏਕਾ ਤਾਂ ਜਾਇ ਕੜੇ ਇੱਕ ਨੂੰ ਮਾਰੀ ਹੁੰਦਾ ਬਾਕੀ ਸਾਰੇ ਹਥਿਆਰ ਆਪੇ ਨੂੰ ਇਹ ਇਹ ਗੁਰਮਤ ਦੀ ਨੀਤੀ ਹੈ ਉਹਨਾਂ ਦੀ ਨੀਤੀ ਕੀ ਸੀ ਕਿ ਦਰਖਤ ਪੱਟਣਾ ਸੀ ਪੱਤੇ ਤੋੜੋ ਪਹਿਲਾਂ ਪੱਤੇ ਤੋੜੀ ਜੋ ਪਹਿਲਾਂ ਫਿਰ ਤੇ ਸੂਲਾਂ ਕੱਢੇ ਤੋੜੋ ਫਿਰ ਛੋਟੀਆਂ ਟਾਣੀਆਂ ਤੋੜੋ ਫਿਰ ਤੋਂ ਬੜੇ ਟਾਣੇ ਤੋੜੋ ਫਿਰ ਬਸ ਤੋੜਦੇ ਇਹਨਾਂ ਜ਼ਿੰਦਗੀ ਮੁੱਕ ਗਈ ਦਰਦ ਫਿਰ ਹੋਏ ਜਦੋਂ ਹੋਏ ਉਲਟੇ ਪਾਸਿਓਂ ਲੱਗੇ ਸੀ ਉਹ ਗੁਰਬਾਣੀ ਉਲਟੇ ਪਾਸੇ ਲੱਗੀ ਉਦੋਂ ਸਾਖਤ ਸੋ ਕਰ ਉਲਟੀ ਰਹੇ ਦਾ ਵੀ ਵਤਰਾ ਉਲਟੇ ਪਾਸੇ ਲੱਗੇ ਨੇ ਰਾਜੇ ਨੂੰ ਟਾਰਗੇਟ ਕੀਤਾ ਪਹਿਲਾਂ ਹੰਕਾਰ ਨੂੰ ਟਾਰਗੇਟ ਕੀਤਾ ਕਾਰ ਮਰ ਕੇ ਸਾਰੇ ਕਮਜ਼ੋਰ ਹੋ ਗਏ ਲੋਭ ਨੂੰ ਟਾਰਗੇਟ ਕੀਤਾ ਲੋਭ ਅਪਮਾਨ ਕਰ ਝਾੜਿਓ ਜੇ ਅਪਮਾਨ ਜਨਕ ਸ਼ਬਦ ਨਾ ਵਰਤੇ ਜਾਣਗੇ ਲੋਭ ਲੋਭ ਨਹੀਂ ਠੀਕ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਜੀ ਇਹ ਤੁਸੀਂ ਦੁੱਧ ਤਾਂ ਜਵਾਨ ਠੀਕ ਨਹੀਂ ਹੈ ਤੁਸੀਂ ਤਾਂ ਕਹਿਣਾ ਉਹ ਲੋਭ ਖਾਤਰ ਬੋਲਦੇ ਨੇ ਲੋਭ ਖਾਤਰ ਉਹਦਾ ਅਪਮਾਨ ਕਰਨਾ ਹੀ ਪਊਗਾ ਲੋਭੀ ਨੂੰ ਲੱਗਦਾ ਮੇਰਾ ਅਪਮਾਨ ਕਰਦੇ ਨੇ ਉਹਦਾ ਲੋਭ ਦਾ ਕਰ ਰਹੇ ਨੇ ਅਪਮਾਨ ਲੋਭ ਅਪਮਾਨ ਧੋਏ ਬਿਨਾ ਕਿਹੜਾ ਨਹੀਂ ਛੱਡਦਾ ਅਪਮਾਨ ਕਰਨਾ ਪੈਂਦਾ ਲੋਭ ਲੋਭ ਅਪਮਾਨ ਕਰ ਝਾੜਿਓ ਪਰ ਆਦਮੀ ਕਹਿੰਦਾ ਮੇਰਾ ਅਪਮਾਨ ਹੋ ਰਿਹਾ ਜੇ ਤੇਰੇ ਅੰਦਰ ਲੋਭ ਆ ਲੋਭ ਦਾ ਅਪਵਾਦ ਹੋ ਰਿਹਾ ਤੇਰਾ ਕਰਮ ਹੋ ਰਿਹਾ ਜੇ ਤਾਂ ਲੋਭ ਨਹੀਂ ਛੱਡਣਾ ਚਾਹੁੰਦਾ ਫਿਰ ਤਾਂ ਤੇਰਾ ਹੋ ਰਿਹਾ ਫਿਰ ਜੇ ਤਾਂ ਲੋਭੀ ਬਣਨਾ ਰਹਿਣਾ ਤਾਂ ਫਿਰ ਤਾਂ ਅਪਮਾਨ ਤੇਰਾ ਹੋ ਰਿਹਾ ਤੇ ਨਹੀਂ ਅਪਮਾਨ ਸਿਰਫ ਲੋਭ ਦਾ ਹੋ ਰਿਹਾ ਤੇਰਾ ਨਹੀਂ ਹੋ ਰਿਹਾ ਤੈਨੂੰ ਤਾਂ ਇੱਜ਼ਤ ਦੇਣ ਵਾਸਤੇ ਲੋਭ ਛੜਾਇਆ ਜਾ ਰਿਹਾ ਹੈ ਇਹ ਗੱਲ ਕੌਣ ਸਮਝੇ ਕਿਵੇਂ ਸਮਝਾਵੇ ਉਹਨੂੰ ਉਹ ਕਹਿੰਦਾ ਮੇਰਾ ਬਿਮਾਰ ਹੋ ਰਿਹਾ ਲੋਭ ਦੇ ਨਾਲ ਖੜਾ ਤੂੰ ਵੀ ਲੋਭ ਨਹੀਂ ਛੱਡਣਾ ਲੋਭ ਨੂੰ ਬਚਾਉਣ ਵਾਸਤੇ ਖੜਾ ਜੇ ਤਾਂ ਫਿਰ ਤਾਂ ਤੇਰਾ ਅਪਮਾਨ ਹੋਊਗਾ ਹੀ ਹੋਊਗਾ ਜੇ ਤਾਂ ਲੋਭ ਤੋਂ ਖੜਾ ਛਡਾਉਣਾ ਫਿਰ ਤੇਰੀ ਜਿੱਦ ਵਧੂਗੀ ਲੋਭੀ ਦੀ ਜਿੱਦ ਨਹੀਂ ਹੁੰਦੀ ਸੱਚ ਜਾਣ ਦਿੱਤੀ ਹੁੰਦੀ ਇੱਥੇ ਵੀ ਨਹੀਂ ਹੁੰਦੀ ਉੱਥੇ ਵੀ ਨਹੀਂ ਹੁੰਦੀ ਅਪਮਾਨਤ ਜਿਹੜਾ ਇੱਥੇ ਸ਼ਬਦ ਵਰਤੇ ਨੇ ਗੁਰਬਾਬੇ ਫਿੱਟੇ ਸੋ ਫਿੱਟਕੇ ਗੁਰਬਾਬੇ ਫਿੱਟਕੇ ਸੋ ਫਿੱਟੇ ਗੁਰ ਅਕਤ ਕੀਤੇ ਕੂੜਿਆਰੇ ਗੁਰ ਅਕਦ ਨੇ ਵੀ ਕੂੜਿਆਰੇ ਸਭ ਕੀਤੇ ਤੁਸੀਂ ਝੂਠੇ ਹੋ ਦੇਖੋ ਪਹਿਲਾਂ ਤਾਂ ਫਿਟਕਦੇ ਨਾਲ ਤੇ ਬੁਰਾ ਭਲਾ ਕਿਹਾ ਤੋੜਨੇ ਤੇ ਨਾ ਘੜੀਏ ਘੜੀਏ ਮਾਰੀਏ ਜੋ ਚੀਜ਼ ਤੋੜਨੀ ਹੁੰਦੀ ਹੈ ਕਬਾੜੀ ਨੇ ਅੱਗੇ ਪਤੀਲੇ ਭਾਂਡੇ ਵਟਾਉਂਦੇ ਹੁੰਦੇ ਨਾ ਆਪਾਂ ਪਿੱਤਲ ਦੇ ਉਹ ਜਦੋਂ ਗੁਰੂ ਨੇ ਤਾਂ ਜਾਣੇ ਨੇ ਪਾ ਕੇ ਆਪਣੇ ਉਹਨੇ ਜਦੋਂ ਮਾਰ ਕੇ ਥੋੜੇ ਚਿੱਬੇ ਜੇ ਕਰਕੇ ਥੋੜੇ ਥੌਂਚ ਕਰਕੇ ਆਪਣੇ ਪਾ ਲੈਣੇ ਉਹਦੇ ਉਹ ਤਾਂ ਦੇਖਾ ਮੈਂ ਤੇ ਜ਼ਿਆਦਾ ਜਗ੍ਹਾ ਘੇਰਦੀ ਹੈ ਇਹਨਾਂ ਨੇ ਤਾਂ ਪਤਾ ਵੀ ਅਸੀਂ ਤਾਂ ਗਾਲ ਦੇ ਦਿੰਦੇ ਜਾ ਕੇ ਢਾਲ ਦੇ ਇਸ ਕਰਕੇ ਘੜੀਏ ਘੜੀਏ ਮਾਰੀਏ ਜੇ ਘੜਨਾ ਕਿਸੇ ਚੀਜ਼ ਨੂੰ ਤੇ ਚੋਟ ਮਾਰਨੀ ਪੈਂਦੀ ਹੈ ਗੁਰਬਾਣੀ ਚੋਟ ਮਾਰਦੀ ਹੈ ਬਕਾਰਾਂ ਦੇ ਮਾਰਦੀ ਹੈ ਬਕਾਰ ਝਾੜ ਵਾਸਤੇ ਤੇਰੇ ਮਾਰਦੀ ਹੈ ਚੋਟ ਤੂੰ ਕਹਿੰਦਾ ਮੇਰੇ ਚੋਟ ਮਾਰਦੀ ਫਿਰ ਤਾਂ ਤੂੰ ਬੁਕਾਰ ਛੱਡਣਾ ਨਹੀਂ ਚਾਹੁੰਦਾ ਫਿਰ ਤੂੰ ਸੁਧਰਨਾ ਨਾਲ ਜਾ ਫਿਰ ਤਾਂ ਬੁਕਾਰਾਂ ਦੇ ਨਾਲ ਜੁੜਿਆ ਖੜਾ ਜਿਉਂ ਜੋਰੂ ਸਿਰ ਨਾ ਨਾਵਣੀ ਆਵੇ ਵਾਰੋ ਵਾਰ ਗੁਰ ਬਾਪੇ ਫਿਟਕੇ ਸੋ ਫਿੱਟੇ ਗੁਰ ਅੰਗਦ ਕੀਤੇ ਕੂੜੇ ਹਾਰੇ ਗੁਰ ਤੀਜੀ ਪੀੜੀ ਵਿਚਾਰਿਆ ਦੇਖੋ ਫਿਰ ਗਾਹ ਉਹ ਕਹਿੰਦੇ ਕਿ ਹੱਥ ਹੈ ਨਾ ਵਿਚਾਰੇ ਉਹਨਾਂ ਨੇ ਕਿਹਾ ਇਹਨਾਂ ਦੇ ਹੱਥ ਕੁਝ ਨਹੀਂ ਵਿਚਾਰੇ ਕਰਨ ਕੀ ਇਹਨਾਂ ਨੂੰ ਸਮਝੇ ਨਹੀਂ ਹੈ ਇਹਨੂੰ ਇਹ ਨਹੀਂ ਸਮਝ ਵੀ ਵਕਾਰਾਂ ਦੇ ਜੁੱਤੀਆਂ ਪੈਂਦੀਆਂ ਨੇ ਤਾਂ ਐਂ ਕਹਿੰਦੇ ਸਾਡੇ ਪੈਂਦੀਆਂ ਕਿਉਂ ਪੈਂਦੀਆਂ ਨੇ ਜੁੱਤੀਆਂ ਉਹ ਵਕਾਰਾਂ ਦੇ ਪੈਂਦੀਆਂ ਨੇ ਕਹਿੰਦੇ ਨੇ ਪਾਪ ਨੂੰ ਮਾਰੋ ਪਾਪੀ ਨੂੰ ਨਾ ਮਾਰੋ ਕਹਿੰਦੇ ਨੇ ਨਾ ਸਿਆਣੇ ਫਿਰ ਪਾਪੇ ਕੱਢੇ ਧੋਏ ਨੇ ਪਾਪ ਦੇਖਣੇ ਕਪੜਾ ਧੋ ਰਹੇ ਆ ਮਾਰਦੇ ਵੀ ਆ ਪਟਕਦੇ ਵੀ ਆ ਧੋਬੀ ਫੜਕਦੇ ਨੇ ਕੋਈ ਬੋਗਰੀ ਮਾਰਦਾ ਕੋਈ ਹੱਥਾਂ ਨਾਲ ਮਾਰਦਾ ਮਾਰਨਾ ਤਾਂ ਪੈਂਦਾ ਹੀ ਆ ਨਾ ਉਹ ਮਾਰਨਾ ਤੁਸੀਂ ਇਹਨਾਂ ਸਮਝੋ ਮਾਰਦੇ ਨੇ ਉਹ ਕਹੇ ਤੁਹਾਡੇ ਪਾਪ ਕੱਢਦੇ ਨੇ ਧੋ ਕੇ ਬਸ ਸੋਚ ਹੈ ਸੋਚ ਹੈ ਸੋਚ ਦਾ ਫਰਕ ਹੈ ਜੇ ਦੂਈ ਸੋਚ ਲੈ ਲੂ ਫੇ ਮਨਮੁਖ ਰਹਿ ਜੂਗਾ ਪਰਮਾਤਮਾ ਦਾ ਵਿਰੋਧੀ ਹੋ ਜਾਊਗਾ ਜੇ ਸੋਚ ਤੂੰ ਹੀ ਲੈ ਲੂਗਾ ਪਾਪ ਕੱਢੇ ਤੋਂ ਫਿਰ ਗੁਰਮੁਖ ਹੋ ਜੂ ਜਿਹੜੇ ਵਿਰੋਧੀ ਹੋ ਗਏ ਤੇ ਉਹ ਵਿਰੋਧੀ ਸੋਚ ਤਾਂ ਹੋ ਗਈ ਉਹ ਕਹਿੰਦੇ ਸਾਨੂੰ ਸੱਟ ਮਾਰ ਦੇ ਸੱਟ ਮਾਰਦੇ ਨੇ ਸੱਟ ਲੱਗੂਗੀ ਇਹ ਸੱਟ ਤੇ ਬਿਨਾ ਜਿਹੜੇ ਬਕਾਰ ਨੇ ਨਾ ਜਾਂਦੇ ਨੇ ਜੋ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਜੋ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਵਾਰੋ ਵਾਰ ਆਉਂਦੀ ਆ ਮੰਥਲੀ ਇਸੇ ਤਰੀਕੇ ਨਾਲ ਝੂਠੇ ਝੂਠਾ ਮੁਖਵਸਾ ਨਿਤ ਨਿਤ ਹੋਏ ਖਵਾਰ ਝੂਠੇ ਝੂਠਾ ਮੁਖਵਸਾ ਜਿਹੜਾ ਝੂਠਾ ਹੈ ਮਨ ਮਾਇਆ ਨੂੰ ਮਤਲਬ ਹੈ ਜਿਹੜਾ ਮਨ ਜੁੜਿਆ ਹੋਇਆ ਉਹਨੂੰ ਰੋਜ਼ ਉਪਦੇਸ਼ ਕਰ ਲੋ ਤੁਸੀਂ ਜੋ ਮਰਜ਼ੀ ਹੋ ਜਾ ਉਹਦੇ ਚ ਫੇਰ ਹੋਈ ਜਿੰਨਾ ਚਿਰ ਗੁਰਦਾਰੇ ਬੈਠਾ ਠੀਕ ਆ ਅੰਦਰ ਉਹਦੇ ਹੋਈ ਕੀ ਚਲਦੀ ਹੈ ਉਹ ਵਕਾਰ ਇੱਕ ਵਾਰ ਨਿਕਲ ਗਏ ਔਰ ਤਾਂ ਹਾਲੀਆਂ ਹੋ ਗਿਆ ਪਰ ਮੀਟਾ ਪਰ ਫੇਰ ਉਹ ਵਕਾਰ ਇਕੱਠੇ ਹੋਈ ਜਾਂਦੇ ਜਿੰਨਾ ਜਰ ਅੰਦਰੋਂ ਮੰਗਨੇ ਨਹੀਂ ਹੁੰਦੇ ਵਿਕਾਰ ਹੋਰ ਪੈਦਾ ਹੋਣੇ ਉਹਨਾਂ ਜਰ ਗੱਲ ਨਹੀਂ ਬਣਦੀ ਅੰਦਰ ਵਿਕਾਰ ਚੱਲਦਾ ਪੈਦਾ ਹੋ ਰਿਹਾ ਹੈ ਇਕੱਠਾ ਹੋਇਆ ਫਿਰ ਨਿਕਲ ਜਾਂਦਾ ਕਹਿੰਦੇ ਬਹੁਤ ਦੇਰ ਦਾ ਗੁੱਪ ਗਵਾੜ ਸੀਗਾ ਇੱਕ ਦਿਨ ਬੋਲ ਕੇ ਨਿਕਲ ਗਿਆ ਹਾਂ ਕਹਿੰਦਾ ਤੇਰੇ ਮੂੰਹ ਦੇ ਮੂੰਹ ਪਰ ਬਹੁਤ ਦੇਰ ਤੇ ਦੇਖਨੇ ਆ ਸੀ ਤੁਸੀਂ ਸੋਚਦੇ ਸੀ ਸੁਧਰ ਤੁਸੀਂ ਸੁਧਰ ਇੱਕ ਦਿਨ ਫਿਰ ਬੁਭਗਵਾਰ ਕਰਨਾ ਪੈ ਜਾਂਦਾ ਡਾਂਟਣਾ ਪੈ ਜਾਂਦਾ ਆ ਲੜਨਾ ਪੈ ਜਾਂਦਾ ਜੋ ਵੀ ਕੁਛ ਹੈ ਕਹਿੰਦਾ ਸਾਲ ਹੋ ਗਿਆ ਤੇਰੇ ਮੂੰਹ ਨਹੀਂ ਝਾੜਦੇ ਹਨ ਕਿਉਂਕਿ ਅਸਰ ਪੈਦਾ ਹੋ ਰਿਹਾ ਸੀ ਉਹ ਇਕੱਠਾ ਹੋ ਰਿਹਾ ਸੀ ਇਕੱਠਾ ਹੋਇਆ ਜਾਂ ਇੰਨਾ ਇਕੱਠਾ ਹੋ ਜਾਂਦਾ ਫਿਰ ਬਾਹਰ ਨਿਕਲ ਜਾਂਦਾ ਇਹਵੇਂ ਵਿਕਾਰ ਨੇ ਆਊਟ ਜਦ ਹੁੰਦੇ ਨੇ ਪੈਦਾ ਹੋਣ ਤੇ ਹਟ ਜਾਂਦੇ ਜਿੰਨਾ ਚਿਰ ਪੈਦਾ ਹੁੰਦੇ ਰਹਿਣਗੇ ਉਹਨਾਂ ਚਿਰ ਚੋਰ ਚੋਰੀ ਵੀ ਕਰਦਾ ਰਹੂਗਾ ਝੂਠਾ ਝੂਠ ਵੀ ਬੋਲਦਾ ਰਹੂਗਾ ਕੋਈ ਦੇਰ ਤੱਕ ਵਕਾਰ ਦਵੇ ਰਹਿਣਗੇ ਜਾਂ ਜ਼ਿਆਦਾ ਹੋ ਜਾਣਗੇ ਫਿਰ ਉਹਦੇ ਅੰਦਰੋਂ ਵਿਧੀ ਚੰਦ ਅੰਦਰੋਂ ਚੋਰੀ ਕਰਨ ਦੀ ਭਾਵਨਾ ਹੀ ਖਤਮ ਹੋ ਗਈ ਸੀ ਫਿਰ ਨਹੀਂ ਕੀਤੀ ਚੋਰੀ ਬਸ ਬਕਾਰ ਜਿਹੜਾ ਹੈਗਾ ਭਾਵਨਾ ਹੀ ਖਤਮ ਕਰ ਦਵੇ ਉਹਦੀ ਤਾਂ ਇਹ ਕੁਝ ਹੈ ਜੇ ਅੰਦਰ ਪੈਦਾ ਹੁੰਦੇ ਰਹਿਣ ਜਿਹਦੀ ਜੜ ਚੱਲਦੀ ਰਹੇ ਜੜ ਚੱਲਦੀ ਰਹੇ ਫੇਰ ਪੱਤਾ ਫੇਰ ਫੁੱਟੇ ਆਊਗਾ ਤਾਂ ਜੜੇ ਖਤਮ ਹੋ ਜਵੇ ਅੰਦਰੋਂ ਫੇਰ ਗੱਲ ਬਣਦੀ ਹੈ ਹਾਂ ਝੂਠੇ ਝੂਠਾ ਮੁਖ ਵਸਾ ਨਿਤ ਨਿਤ ਹੋਏ ਖਵਾ ਐਵੇਂ ਜਿਹੜੇ ਝੂਠੇ ਨੇ ਝੂਠ ਬੋਲਣ ਵਾਲੇ ਨੇ ਉਹਦੇ ਮੂੰਹ ਦੇ ਵਿੱਚ ਝੂਠਾ ਗਿਆਨ ਹੈ ਬਸਣਾ ਪਰ ਪਿਆਰੇ ਰਹਿਣਾ ਉਹਨੇ ਕਾਂਜੀਓ ਘੋਲਣੀ ਹੈ ਨਿਤਨਤ ਹੋਏ ਖਵਾਰ ਨਿਤਨਤ ਹੋਏ ਖਵਾਰ ਖਵਾਰੇ ਹੋ ਖਵਾਰੇ ਹੈ ਹਰ ਵਿਸਰਤ ਸਦਾ ਖਵਾਰੇ ਸੁਣੇ ਆਪ ਖਵਾਰ ਪੁੰਨ ਪਾਪ ਚ ਫਸਿਆ ਰਹਿਣਾ ਚਿੰਤਾ ਚ ਗਰਸਿਆ ਰਹਿਣਾ ਜਿਹੜਾ ਪੁਨ ਪਾਪ ਚ ਫਸਿਆ ਹੋਇਆ ਚਿੰਤਾ ਚ ਵੀ ਗਰਸਿਆ ਹੋਇਆ ਚਿੰਤਾ ਚ ਗਰਸਿਆ ਖਵਾਰੀ ਹੈ ਪੁੰਨ ਪਾਪ ਚ ਫਸਿਆ ਹੋਇਆ ਚਿੰਤਾ ਚ ਗਰਸਿਆ ਹੋਇਆ ਸੁਚੇ ਇਹਨ ਆਖੀਐ ਮਹਿਣ ਜੀ ਪਿੰਡਾ ਤੋਂ ਬਾਕੀ ਦੇਖੋ ਉੱਥੇ ਝੂਠਾ ਹੈ ਕੂੜਿਆਰ ਹੈ ਹੁਣ ਸੁਚੇ ਦੀ ਗੱਲ ਇਹਨੂੰ ਵੀ ਸੁਚਾ ਨਾ ਮੰਨ ਲਿਓ ਹੈ ਵੀ ਜਿਹੜਾ ਇਨਾਨ ਕਰਕੇ ਆ ਗਿਆ ਨਾ ਤੀਰਥ ਤੇ ਆ ਕੇ ਤੇ ਵੀ ਬਹਿ ਗਿਆ ਨਵੀਂ ਸੁਚਾ ਹੋ ਕੇ ਬਹਿ ਗਿਆ ਸੁਚਾ ਨਹੀਂ ਵੀ ਹੁਣ ਜੋ ਕਹੂਗਾ ਹੁਣ ਇਹਦਾ ਉਪਦੇਸ਼ ਠੀਕ ਹੈ ਸੁਚਾ ਹੋ ਕੇ ਬੈਠਿਆ ਲੱਗਾ ਪੜ੍ਹ ਸ਼ਲੋਕ ਅੱਗੇ ਆਊਗਾ ਸੁਚੇ ਸੁਚੇ ਨਾ ਅੱਖਾਂ ਬੈਠ ਜੇ ਪਿੰਡਾ ਤੋਂ ਪਿੰਡਾ ਤੋਂ ਲਿਆ ਸਰੀਰ ਤੋਂ ਲਿਆ ਇਹਨੂੰ ਇਸ਼ਨਾਨ ਬਣਿਆ ਹੀ ਨਹੀਂ ਹੋਇਆ ਗੁਰਬਾਣੀ ਦਾ ਧੋਣਾ ਬਣਿਆ ਹੋਇਆ ਪਿੰਡਾ ਧੋਣਾ ਬਣਿਆ ਹੋਇਆ ਪਰ ਅਸੀਂ ਇਹਨੂੰ ਇਸ਼ਨਾਨ ਮੰਨ ਲਿਆ ਦੇਖੋ ਸਿੱਖਾਂ ਦੇ ਇਸ਼ਨਾਨ ਦੀ ਇਸ਼ਨਾਨ ਹੁੰਦਾ ਬੰਦਾ ਇਸ਼ਨਾਨ ਹੁੰਦਾ ਆਤਮਾ ਦਾ ਬਾਹਰੋਂ ਧੋਤੀ ਤੂੜੀ ਅੰਦਰ ਵਿਸਲ ਕੋਰ ਅੰਦਰ ਤਾਂ ਅਸਰ ਹੋਇਆ ਹੀ ਨਹੀਂ ਉਹਦਾ ਅੰਦਰੋਂ ਅਜੇ ਕੌੜੀ ਹੈ ਮਨ ਦੇ ਵਿੱਚ ਉਹੀ ਗੱਲ ਹੈ ਬਾਹਰੋਂ ਪਿੰਡਾ ਧੋ ਲਿਆ ਇਸ ਕਰੇ ਇਹ ਜੇ ਨਾ ਹੁਣ ਦੇ ਨਾ ਨੂੰ ਐਸੇ ਨਾ ਹੁਣ ਸਾਥ ਭਲੇ ਅਨੁਨਾਤੇ ਨਾ ਐ ਜੇ ਨਾ ਹੁਣ ਸਾਥ ਐਵੇਂ ਜਿੱਤੇ ਚੋਰ ਸੇ ਚੋਰਾ ਚੋਰ ਹੁਣ ਚੋਰ ਹੈ ਉਹ ਤੇ ਚੋਰੇ ਰਹੂਗਾ ਚੋਰੀ ਕਰ ਲਈ ਫੜਿਆ ਗਿਆ ਪਛਤਾਇਆ ਹੋਰ ਨਹੀਂ ਕਰਨੀ ਪਰ ਫੇਰ ਅੰਦਰ ਚੱਲੀ ਰਹੀ ਫਿਰ ਕਰ ਲਈ ਕਾਫੀ ਦੇਰ ਬਾਅਦ ਕਰ ਲਈ ਫਿਰ ਪਛਤਾਇਆ ਵੀ ਨਹੀਂ ਸੀ ਕਰਦੀ ਫੜਿਆ ਗਿਆ ਕਾਫੀ ਦੇਰ ਨਹੀਂ ਕੀਤੀ ਫਿਰ ਕਰ ਲਈ ਅੰਦਰੋਂ ਚੋਰੀ ਦੀ ਭਾਵਨਾ ਖਤਮ ਨਹੀਂ ਹੋਈ ਅੰਦਰੋਂ ਜੜ ਨਹੀਂ ਗਈ ਵਿਕਾਰ ਦੀ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਸੁੱਚੇ ਤਾਂ ਉਹ ਨੇ ਨਾਨਕ ਕਹਿੰਦਾ ਜਿਹਨਾਂ ਦੇ ਮਨ ਵਿੱਚ ਸੱਚ ਵਸ ਜਵੇ ਸੋਏ ਦਾ ਸੱਚ ਵਸ ਜਵੇ ਸੱਚ ਵਸ ਜਵੇ ਸੱਚਾ ਗਿਆਨ ਜਿਹਨਾਂ ਦੇ ਅੰਦਰ ਵਸ ਜਵੇ ਜਿਹੜੇ ਗੁਣ ਗੁਰਬਾਣੀ ਨੂੰ ਮੰਨ ਲੈਣ ਪਹਿਲੀ ਸਟੇਜ ਵਿੱਚ ਸੱਚੀ ਬਾਣੀ ਹੈ ਇਹਨੂੰ ਮੰਨ ਲੈਣ ਇਹਦਾ ਜੋ ਗਿਆਨ ਹੈ ਇਹਨੂੰ ਮਨ ਵਿੱਚ ਵਸਾ ਲੈਣ ਗੁਰਬਾਣੀ ਆ ਮਨ ਦੇ ਵਿੱਚ ਬਸਾਉਣ ਦਾ ਮਤਲਬ ਨਹੀਂ ਮੈਨੂੰ ਜ਼ਬਾਨੀ ਯਾਦ ਕਰ ਲੈਣ ਜਿਹੜੀ ਜ਼ਬਾਨੀ ਯਾਦ ਕੀਤੀ ਹੁੰਦੀ ਹੈ ਮਨ ਦੀ ਬਸੀ ਹੋਈ ਹੁੰਦੀ ਉਹ ਖੋਪੜੀ 'ਚ ਬਸੀ ਹੁੰਦੀ ਹੈ ਉਹ ਖੋਪੜੀ 'ਚ ਹੁੰਦੀ ਹੈ ਜਿਹੜੀ ਜ਼ਬਾਨੀ ਯਾਦ ਹੈ ਪਾੜ ਪਤਾ ਹੀ ਲੱਗਦਾ ਕਦ ਪਾੜ ਹੋ ਗਿਆ ਉਹ ਤਾਂ ਦਿਮਾਗ 'ਚ ਬਸੀ ਹੁੰਦੀ ਹੈ ਮਨ ਵਿੱਚ ਜਿਹੜੀ ਚੀਜ਼ ਬਸੀ ਹੋਈ ਹੈ ਹੋਰ ਹੈ ਜਿਹੜੀ ਯਾਦ ਕੀਤੀ ਹੈ ਗੱਲ ਹੋਰ ਹੈ ਯਾਦ ਕੀਤੀ ਭੁੱਲ ਜਾਂਦਾ ਮਨ ਬੱਚੀ ਚੀਜ਼ ਨਹੀਂ ਭੁੱਲ ਸਕਦਾ ਜੋ ਚੀਜ਼ ਮਨ ਵਿੱਚ ਬਸ ਕੀ ਮਰਦੇ ਦਮ ਤੱਕ ਨਹੀਂ ਭੁੱਲਦਾ ਕਿਸੇ ਦਾ ਜਵਾਨ ਪੁੱਤ ਮਰ ਗਿਆ ਮਨ ਵਿੱਚ ਬਸਿਆ ਸੀ ਸਾਰੀ ਮਰਦੇ ਦਮ ਤੱਕ ਨਹੀਂ ਭੁੱਲਦਾ ਭੁੱਲ ਜਵੇ ਖੋਪੜੀ ਚ ਹੁੰਦਾ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੇ ਯਾਦ ਕਰਾਉਣੀਆਂ ਪੈਂਦੀਆਂ ਉਹ ਅੱਛਾ ਭੁੱਲ ਗਏ ਬਈ ਜਿਹੜਾ ਉਹ ਜਾਨੀ ਰਿਹਾ ਭੁੱਲ ਗਏ ਉਹ ਕਹਿੰਦਾ ਭੁੱਲ ਜੂ ਜਮਾਨੇ ਵਿੱਚ ਵਸਿਆ ਹੋਇਆ ਹੈ ਮਨ ਵਿੱਚ ਵਸੀ ਚੀਜ਼ ਦੀ ਭੁੱਲ ਸਕਦੀ ਭੁੱਲਦੀ ਉਹ ਹੈ ਜੋ ਦਿਮਾਗ 'ਚ